ਹਥ ਨੰਦ ਕੋ ਬਰਨ ਬਾਂਧ ਕਰ ਲੈ ਗਏ ਸੋਈਆ ਨਿਸ ਏਕ ਦਵਾਸ ਕੇ ਹਰਿਤਾ ਚਲੋ ਜਮਨਾ ਮੈਂ ਨਾਮਨ ਕਾਜੈ ਆਏ ਪਰਿਓ ਜਲ ਮੈਂ ਬਰਨ ਗਜ ਕੋ ਗਇਓ ਸਭ ਜੋਰ ਸਮਾਜੈ ਬਾ ਚਲੈ ਸੰਗ ਲੈ ਬਰਨ ਪਹਿ ਕਾਨਰ ਕੇ ਬਿਨਹੀ ਕੋ ਗਾਜੈ ਜੈ ਕੈ ਠਾੜ ਕਰਿਓ ਜਬ ਹੀ ਪਹਿਚਾਨ ਲਿਓ ਦਰਿਆਵਨ ਰਾਜੈ ਸੋਈਆ ਨੰਦ ਬਿਨਾ ਪੁਰ ਸੁਨ ਪਇਓ ਸਭ ਹੀ ਮਿਲ ਕੈ ਹਰ ਜੀ ਪਹਿ ਆਏ ਆਏ ਪ੍ਰਣਾਮ ਕਰੇ ਪਰਪਾਨ ਨੰਦ ਤ੍ਰਿਆਦਿਕ ਤੇ ਘੇ ਆਏ ਕਹਿ ਬਹੁ ਭਾਂਤਨ ਸੋ ਬਿਨਤੀ ਕਰ ਕਹਿ ਕ੍ਰਿਸ਼ਨਾ ਭਗਵਾਨ ਡਿਜਾਏ ਮੋਪਤ ਆਜ ਗਏ ਉਠ ਕੇ ਕਮ ਢੂੰਡ ਰਹੇ ਕਹੁਐ ਨਹੀਂ ਪਾਏ ਕਾਨ ਸੋਈਆ ਤਾਤ ਕਹਿਓ ਹਸ ਕੈ ਜਸਦਾ ਪੈ ਤਾਤ ਲਿਆਵਨ ਕਹੋ ਹਮ ਜੈ ਹੋ ਸਾਤ ਆਕਾਸ ਪਤਾਲ ਸੋ ਸਾਤੈ ਜਾਏ ਜਹੀ ਤਹ ਜਾਹੀ ਤੇ ਲਿਆ ਹੋ ਜੋ ਮਰ ਗਇਓ ਤਉ ਜਾ ਜਮ ਕੇ ਪੁਰ ਆਯੁਧ ਲੈ ਕੁ ਭਾਰਥ ਕਹਿ ਹੋ ਨੰਦ ਕੋ ਆਨ ਮਿਲਾਇ ਹੋ ਹਉ ਕਿਹ ਜਾਏ ਰਮੈ ਤਉ ਜਾਣ ਨਾ ਦੇ ਹੋ ਸੋਇਆ ਗੋ ਪ੍ਰਣਾਮ ਗਏ ਕਰ ਕੈ ਗ੍ਰਹਿ ਤੋ ਹਸ ਕੈ ਇਮਕਾਨ ਕਯੋ ਹੈ ਗੋਪਨ ਕੇ ਪਤ ਕੋ ਮਿਲ ਹੋ ਇਹ ਝੂਠ ਨਹੀਂ ਫੁਨ ਸਤ ਲਇਓ ਹੈ ਗੋਪਨ ਕੇ ਮਨ ਕੋ ਵਤ ਹੀ ਦੁਖ ਬਾਤ ਸੁਨੇ ਹਰ ਦੂਰ ਬਇਓ ਹੈ ਛਾੜ ਧੀਰਜ ਦੀਨ ਸਭੋ ਹੁਨ ਧੀਰਜ ਕੋ ਮਨ ਗਾੜ ਗਏ ਹੋ ਐ ਸੋਇਆ ਪ੍ਰਾਤ ਪੈ ਹਰ ਜੀ ਉਠ ਗਏ ਜਲ ਵੀ ਤਸਿਓ ਬਰਨੰਗ ਪਹਿ ਆਇਓ ਆਏ ਕੇ ਠਾੜ ਪਇਓ ਜਬ ਹੀ ਨਦੀਆ ਪਤਿ ਪਾਇਨ ਸੋ ਲਵਟਾਇਓ ਪ੍ਰੀਤਨ ਵੋ ਅਜਨੇ ਤੁਮ ਤਾਤ ਅਨਿਓ ਬੰਧ ਕੈ ਕਹਿ ਕੈ ਘਿਗ ਆਇਓ ਕਾਣ ਛਿਮਾਪਣ ਦੋ ਕਰੋ ਇਹ ਭੇਦ ਮੈਂ ਲਕੈ ਨਹੀਂ ਪਾਇਓ ਜਿਨ ਰਾਜ ਬਬੀਛਣ ਰੀ ਦਇਓ ਰਿਸ ਕੈ ਜਿਨ ਰਾਮਨ ਖੇਤ ਮਰਿਓ ਹੈ ਜਾਹੇ ਮਰਿਓ ਮੁਰ ਨਾਮ ਆਗਾਸਰ ਪੈ ਬਲ ਕੋ ਛਲ ਸੋ ਜੋ ਛਲਿਓ ਹੈ ਜਾਹੇ ਜਲੰਧਰ ਕੀ ਤ੍ਰੀ ਕੋ ਤਿਹ ਮੂਰਤ ਕੈ ਸਤ ਜਾਹੇ ਟਰਿਓ ਹੈ ਧਨ ਹੈ ਪਾਕ ਕੇ ਦੋ ਹਮਰੇ ਤਿਹ ਕੋ ਹਮ ਪੇਖ ਵੋ ਆਜ ਕਰਿਓ ਹੈ ਇੰਦੋਰਾ ਪਾਇਣ ਪਰ ਕੈ ਬਰਨ ਜੂ ਦਇਓ ਨੰਦ ਕੋ ਸਾਥ ਕਹਿਓ ਭਾਗ ਮੋਹਿ ਧਨ ਹੈ ਚਲੈ ਪੁਸਤਕਨ ਗਾਥ ਸੁਈਆ ਤਾਤ ਕੋ ਸਾਥ ਲਿਓ ਭਗਵਾਨ ਚਲਿਓ ਪੁਰ ਕੋ ਮਨ ਆਨੰਦ ਭੀਨੋ ਬਾਹਰ ਲੋਕ ਮਿਲੇ ਬ੍ਰਿਜ ਕੇ ਕਰ ਕਾਨ ਪ੍ਰਣਾਮ ਪਰਾਕਰਮ ਕੀਨੋ ਪਾਏ ਪਰੇ ਹਰ ਕੇ ਬਹੁ ਬਾਰਨ ਦਾਨ ਕਨੋ ਦਿਜ ਲੋਕਨ ਦੀਨੋ ਆਏ ਮਿਲਾਏ ਦਇਓ ਬ੍ਰਿਜ ਕੋ ਪਤੀ ਸਤ ਹਮੈ ਕਰਤਾ ਕਰ ਦੀਨੋ ਨੰਦ ਬਾਸ਼ਵਈਆ ਬਾਹਰ ਆਨ ਕਹਿਓ ਬ੍ਰਿਜ ਕੇ ਪਦ ਕਾਨ ਨਹੀਂ ਜਗ ਕੋ ਕਰਤਾਰੇ ਰਾਜ ਦਇਓ ਇਨ ਰੀ ਬਵੀਛਨ ਰਾਮਨ ਸੇਰਿਪ ਕੋਟ ਕੁਮਾਰੇ ਪ੍ਰਿਤਨ ਲੈ ਬਰੁਣਾ ਬੰਧਿਓ ਤਿਹ ਤੇ ਮੋਹਿ ਆਨਿਓ ਹੈ ਯਾਹੀ ਛਡਾਰੇ ਕਹਿ ਜਗ ਕੋ ਕਰਤਾ ਸਮਝੋ ਇਹ ਕੋ ਕਰ ਕੈ ਸਮਝੋ ਨਹੀਂ ਬਾਰੇ ਸੋਈਆ ਗੋਪ ਸਭੋ ਆਪਣੇ ਮਨ ਭੀਤਰ ਜਾਨ ਹਰੀ ਇਹ ਭੇਲ ਵਿਚਾਰਿਓ ਦੇਖੈ ਜਾਏ ਪੈ ਕੁੰਠ ਸਭੈ ਹਮ ਪੈ ਇਹ ਕਹਿ ਇਹ ਭਾਂਤ ਉਚਾਰਿਓ ਤਾ ਛਬ ਕੋ ਜਸ ਉਚ ਮਹਾ ਕਬ ਨੇ ਆਪਣਾ ਮੁਖ ਤੇ ਇਮ ਸਾਰਿਓ ਗਿਆਨ ਹੋਇ ਪਾਰਸ ਗੋਪਨ ਲੋਹ ਕੋ ਕਾਣ ਸਵੈ ਕਰ ਕੰਚਨ ਡਾਰਿਓ ਸਵਈਆ ਜਾਣ ਕੈ ਅੰਦਰ ਕੋ ਲਖਿਆ ਜਬ ਰਹਿਨ ਪਰੀ ਤਬ ਤਭੀ ਪਰਸੋਏ ਦੁਖ ਜਿਤੇ ਜੋ ਤੇ ਮਨ ਮੈ ਤਿਤਨੇ ਹਰਿ ਨਾਮ ਕੇ ਲੇਵਤ ਖੋਏ ਆਏ ਗਇਓ ਸੁਪਨਾ ਸਭ ਕੋ ਤਿਹ ਜਾ ਪਿਖੇ ਤ੍ਰਿਆ ਨਰ ਦੋਏ ਜਾਏ ਅਨੂਪ ਬਿਰਾਜਤ ਥੀ ਤਿਹ ਜਾ ਸਮਝਾ ਭੁਨ ਔਰ ਨ ਕੋਏ ਸਵਈਆ ਸਭ ਗੋ ਵਿਚਾਰ ਕਹਿਓ ਮਨ ਮੈਂ ਇਹ ਬੈਕੁੰਠ ਤੇ ਬ੍ਰਿਜ ਮੋਹਿ ਭਲਾ ਹੈ ਕਾਂ ਸਮੈ ਲਖੀਐ ਨਹਿਆ ਉਹ ਜਾ ਪਿਖੀਐ ਭਗਵਾਨ ਖਲਾ ਹੈ ਗੋਰ ਸਖਾਤ ਵਾ ਹਮ ਤੇ ਮੰਗ ਜੋ ਕਰਤਾ ਸਭ ਜੀਵ ਜਲਾ ਹੈ ਸੋ ਹਮਰੇ ਗ੍ਰਹਿ ਛਾਛੈ ਪੀਵਤ ਜਾਹਿ ਰਮੀ ਨਭ ਭੂਮ ਕਲਾ ਹੈ ਇਤ ਸ੍ਰੀ ਵਿਚ ਤਰਨਾਟ ਗ੍ਰੰਥੇ ਕ੍ਰਿਸ਼ਨ ਅਵਤਾਰੇ ਨੰਦ ਜੀ ਕੋ ਵਰਨ ਪਾਸ ਤੇ ਛਡਾਏ ਲਿਆਏ ਬੈਕੁੰਠ ਦਿਖਾਏ ਸਭ ਗੋਪਨ ਕੋ ਧਿਆਏ ਸਮਾਪਤਮ ਅਥ ਦੇਵੀ ਜੂ ਕੀ ਉਸਤਤ ਕਰਨ ਭੁਜੰਗ ਚੰਦ ਤੁਹੀ ਅਸਤਰਣੀ ਸ਼ਸਤਰਣੀ ਆਪ ਰੂਪਾ ਤੁਹੀ ਜੰਬ ਕਾ ਜੰਬ ਹੰਤੀ ਅਨੂਪਾ ਤੁਹੀ ਯੰਬ ਕਾ ਸੀਤਲਾ ਤੋਤਲਾ ਹੈ ਪ੍ਰithvi ਭੂਮਿ ਆਕਾਸ ਤੈ ਹੀ ਕੀਆ ਹੈ ਤੁਹੀ ਮੁੰਡ ਮਰਦੀਕ ਪਰਦੀਪ ਭਵਾਨੀ ਤੁਹੀ ਕਾਲ ਕਾ ਜਾਲ ਪਾਰਾਜ ਧਾਨੀ ਮਹਾ ਜੋਗ ਮਾਇਆ ਤੁਹੀ ਈਸ਼ਵਰੀ ਹੈ ਤੁਹੀ ਤੇਜ ਆਕਾਸ਼ ਥੰਬੋ ਮਹੀ ਹੈ ਤੁਹੀ ਰਿਸ਼ਟਣੀ ਪੁਸ਼ਟਣੀ ਜੋਗ ਮਾਇਆ ਤੁਹੀ ਮੋਹ ਸੋ ਚੌਦਹੂ ਲੋਕ ਛਾਇਆ ਤੁਹੀ ਸੁੰਭਨੈ ਸੁੰਭਹੰਤੀ ਪਵਾਨੀ ਤੁਹੀ ਚੌਦਹੂ ਲੋਕ ਕੀ ਜੋਤ ਜਾਨੀ ਤੁਹੀ ਰਿਸ਼ਟਣੀ ਪੁਸ਼ਟਣੀ ਸ਼ਸਤਰਣੀ ਹੈ ਤੁਹੀ ਕਸ਼ਟਣੀ ਹਰਤਣੀ ਅਸਤਣੀ ਹੈ ਤੁਹੀ ਜੋਗ ਮਾਇਆ ਤੁਹੀ ਬਾਗਬਾਨੀ ਤੁਹੀ ਜੰਬ ਕਾ ਜੰਬ ਹਾਰਾਜ ਧਾਨੀ ਮਹਾ ਜੋਗ ਮਾਇਆ ਮਹਾਰਾਜ ਧਾਨੀ ਪਵੀ ਭਾਵਨੀ ਭੂਤ ਪੱਬਯੰ ਭਵਾਨੀ ਚਰੀ ਆਤਰਣੀ ਖੇਤਰਣੀ ਭੂਪਣੀ ਹੈ ਮਹਾ ਮਹਾਬਾਣੀ ਆਪਨੀ ਰੂਪਣੀ ਹੈ ਮਹਾ ਪੈਰ ਵੀ ਭੂਤ ਨੇਸਰੀ ਭਵਾਨੀ ਪਵੀ ਪਾਵਨੀ ਪੱਬਯੰ ਕਾਲੀ ਕਿਰਪਾਣੀ ਜਯਾ ਆ ਜਯਾ ਹਿੰਗੁਲਾ ਪਿੰਗੁਲਾ ਹੈ ਸਿਵਾ ਸੀਤਲਾ ਮੰਗਲਾ ਤੋਤਲਾ ਹੈ ਤੁਹੀ ਅਛਰਾ ਪਛਰਾ ਬੁੱਧ ਵਿਦਿਆ ਤੁਹੀ ਵੀ ਭੂਪਣੀ ਸੋਧ ਸਿਧਿਆ ਮਹਾਬਾਹਣੀ ਅਸਤਰਣੀ ਸ਼ਸਤਰ ਤਾਰੀ ਤੁਹੀ ਤੀਰ ਤਰਵਾਰ ਕਾਤੀ ਕਟਾਰੀ ਤੁਹੀ ਰਾਜ ਸੀ ਸਾਤ ਕੀ ਤਾਮਸੀ ਹੈ ਤੁਹੀ ਬਾਲਕਾ ਬ੍ਰਿਧਣੀ ਔਜਵਾ ਹੈ ਤੁਹੀ ਦਾਨਵੀ ਦੇਵਣੀ ਜਛਣੀ ਹੈ ਤੁਹੀ ਕਿੰਨਰਣੀ ਮੱਛਣੀ ਕਛਣੀ ਹੈ ਤੁਹੀ ਦੇਵਤੇ ਸੇਸਨੀ ਦਾਨਵੇ ਸਾਸਰਾ ਬ੍ਰਿਸ਼ਟਣੀ ਹੈ ਤੁਹੀ ਅਸਤਰ ਭੇਸਾ ਤੁਹੀ ਰਾਜ ਰਾਜੇਸ਼ਵਰੀ ਜੋਗ ਮਾਇਆ ਮਹਾ ਮੋਹ ਸੋ ਚੌਦਹੂ ਲੋਕ ਛਾਇਆ ਤੁਹੀ ਬ੍ਰਹਮੀ ਬੈਸਨਵੀ ਸ੍ਰੀ ਭਵਾਨੀ ਤੁਹੀ ਬਾਸਵੀ ਈਸ਼ਵਰੀ ਕਾਰਤਿਕਿਆਨੀ ਤੁਹੀ ਅੰਬਕਾ ਦੁਸ਼ਟ ਹਾ ਮੁੰਡ ਮਾਲੀ ਤੁਹੀ ਕਸ਼ਟ ਹੰਤੀ ਕਿਰਪਾ ਕਹਿ ਕਿਰਪਾਲੀ ਤੁਮੀ ਬ੍ਰਹਮਣੀ ਵਹਿ ਹਿਰਨਾਸ਼ ਮਾਰਿਓ ਹਰਨ ਸੰਗ ਸਿੰਘਣੀ ਹਵੈ ਪੁਛਾਰਿਓ ਤੁਮੀ ਬਾਵਨੀ ਵੈ ਤਿਨੋ ਲੋਗ ਮਾਪੇ ਤੁਮੀ ਦੇਵਤਾਨੋ ਕੀਏ ਜਛ ਥਾਪੇ ਤੁਮੀ RAM ਵੈ ਕਹਿ ਦਸਾ ਗਰੀਬ ਖੰਡਿਓ ਤੁਮੀ ਕ੍ਰਿਸ਼ਨ ਵੈ ਕੰਸ ਕੇ ਸੀ ਵਿਹੰਡਿਓ ਤੁਮੀ ਜਾਲ ਪਾਵੈ ਬਿੜਾ ਲਾਜ ਘਾਇਓ ਤੁਮੀ ਸੁੰਭ ਨੈ ਸੁੰਭ ਦਾਨੋ ਖਪਾਇਓ ਦੋਹਰਾ ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹਾਥ ਰਾਖੋ ਹੋਹੇ ਮਨ ਕਰਮ ਬਚਨ ਵਿਚਾਰ ਚਉਪਈ ਮੈਂ ਨਾਗਨੇ ਸਹਿ ਪ੍ਰਥਮ ਨਾਉ ਕਿਸਨ ਬਿਸਨ ਕਬ ਹੂ ਨਾ ਧਿਆਉ ਕਾਣ ਸੁਨੇ ਪਹਿਚਾਨ ਨਾ ਤਿਨ ਸੋ ਲਿਵ ਲਾਗੀ ਮੋਰੀ ਬਗੇਨ ਸੋ ਮਹਾਕਾਲ ਰਖਵਾਰ ਮਾਰੋ ਮਹਾਲੋ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਵਾਹਿ ਗਹੇ ਕੀ ਲਾਜ ਵਿਚਾਰ ਆਪਣਾ ਜਾਨ ਮੁਝੈ ਪ੍ਰਤ ਪਰਿਆ ਚੁਨ ਚੁਨ ਸਤਰ ਹਮਾਰੇ ਮਰਿਐ ਦੇਖ ਦੇਖ ਜਗ ਮੈਂ ਦੂ ਚਲੈ ਰਾਖਾ ਮੋਇ ਔਰ ਨੰਦ ਲੈ ਤੁਮ ਮਮ ਕਰਹੁ ਸਦਾ ਪ੍ਰਤਿਪਾਰਾ ਤੂੰ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਨਾ ਮੁਝੈ ਨਿਵਾਜੇ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਨ ਕਰ ਕਿਰਪਾ ਕਰਹੁ ਇਹ ਹਾਰ ਪਰਾ ਮੈਂ ਆਣ ਦਵਾਰ ਤੋਹਿ ਆਪਣਾ ਜਾਨ ਕਰੋ ਪ੍ਰਤਿਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦਾ ਹਾਥ ਵਾਰੋ ਹਮਰੇ ਸਭ ਬੈਰੀਨ ਸੰਗਾਰੋ ਪ੍ਰਥਮ ਤਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਵਿਧਿ ਨਾਨਾ ਕਿਸਨ ਜਥਾ ਮਤ ਚਰਿਤ੍ਰ ਵਿਚਾਰੋ ਚੂਕ ਹੋਏ ਕਬ ਲਿਓ ਸੁਧਾਰੋ ਇਤ ਸ੍ਰੀ ਦੇਵੀ ਉਸਤਤ ਸਮਾਪਤਮ